ਰਾਗ ਮਾਰੂ ਬਾਣੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਰਹਾਉ ਜਾ ਕੀ ਜੋਤ ਜਗਤ ਕੋ ਲਾਗੈ ਤਾ ਪਰ ਤੁਹੀ ਧਰੈ ਨੀਚੋਂ ਊਂਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਣ ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋਰੇ ਸੰਤੋ ਹਰ ਜੀਉ ਤੇ ਸਭੈ ਸਰੈ ਐਸੀ ਲਾਲ ਤੁਝ ਬਿਨ ਕੌਣ ਕਰੇ ਇਹ ਲਾਲ ਇਹ ਪਰਮੇਸ਼ਰ ਤੇਰੇ ਬਿਨਾ ਐਸਾ ਹੀ ਕੋਈ ਨਹੀਂ ਕਰ ਸਕਦਾ ਹਿੰਦੁਸਤਾਨ ਦੇ ਵਿੱਚ ਇੰਨੀ ਦਹਿਸ਼ਤ ਹੈ ਪੜਨ ਦੀ ਧਰਮ ਦੀ ਕਿ ਜੇ ਕੋਈ ਨਾਮ ਸੁਣ ਲਵੇ ਨੀਚ ਉਹਦੇ ਕੰਨ ਦੇ ਵਿੱਚ ਸਿੱਕਾ ਪਾ ਦਿਓ ਢਾਲ ਕੇ ਪਰ ਇੱਥੇ ਟੈਂਕੀ ਕੀਤਾ ਇਹ ਤੇ ਉਹਨਾਂ ਦੀ ਤਾਕਤ ਖਤਮ ਕਰਕੇ ਇਹਨਾਂ ਦਾ ਵਿਰੋਧੀ ਧਰਮ ਲੈ ਆਉਂਦਾ ਇਹਨਾਂ ਨੇ ਪੱਕਾ ਪ੍ਰਬੰਧ ਕਰਤਾ ਦਾ ਵੀ ਹੁਣ ਸੱਚ ਪ੍ਰਗਟੇ ਨਹੀਂ ਹੋਣਦੇ ਸੁਪਰਤੀਆਂ ਦੇ ਬਾਅਦ ਇੱਕ ਪੱਕਾ ਪ੍ਰਬੰਧ ਹੋ ਗਿਆ ਸੀ ਕਿ ਸੱਚ ਹੁਣ ਨਹੀਂ ਪ੍ਰਗਟ ਹੋ ਸਕਦਾ ਸੱਚ ਦਾ ਧਰਮ ਪ੍ਰਗਟੇ ਨਹੀਂ ਹੋ ਸਕਦਾ ਕਦੇ ਵੀ ਜੇ ਇਸਲਾਮ ਨਾ ਆਉਂਦਾ ਹਿੰਦੁਸਤਾਨ 'ਚ ਸੱਚ ਧਰਮ ਪ੍ਰਗਟ ਨਹੀਂ ਹੋ ਸਕਦਾ ਸੀ ਕਬੀਰ ਤੋਂ ਪਹਿਲਾਂ ਸੀ ਸਾਡੇ ਕੋਲ ਨਹੀਂ ਹੈ ਕਿ ਇੰਨੇ ਚਿਰ ਪਹਿਲਾਂ ਕੋਈ ਭਗਤ ਪ੍ਰਗਟ ਹੋਇਆ ਕ੍ਰਿਸ਼ਨ ਬੜੇ ਦੇ ਗੱਲ ਕਰਦੇ ਨੇ ਭਗਤਾਂ ਦੀ ਪਰ ਉਹ ਡੇਟ ਕੋਈ ਨਹੀਂ ਹੈ ਉਹਦੀ ਮਹਾਭਾਰਤ ਦੇ ਨੂੰ ਤਾਂ 5000 ਸਾਲ ਦੀ ਗੱਲ ਕਰਦੇ ਨੇ ਫਿਰ ਸਤਾਈ 2800 ਸਾਲ ਤੇ ਪੁਰਾਣੀ 2500 ਸਾਲ ਦੀ ਸਿਮਰਤੀਆਂ ਦਾ ਧਰਮ ਆਇਆ ਹੈ 2700 ਸਾਲ ਦੇ ਪੁਰਾਣੀ ਸਮਰਤੀ ਕੋਈ ਨਹੀਂ ਇਹਦਾ ਮਤਲਬ ਹੈ ਤਕਰੀਬਨ 3000 ਸਾਲ ਤੋਂ ਇਹਨਾਂ ਨੇ ਧਰਮ ਦੇ ਪਿੱਛੇ ਪਏ ਹੋਏ ਨੇ ਸੱਚ ਦੇ 14 ਮਰੂ ਹੋਏ ਨੇ 14 ਹੀ ਸੱਚ ਦੇ ਖਿਲਾਫ ਨੇ ਉਹਨੂੰ ਬ੍ਰਾਹਮਣ ਪੰਡਤ ਹੈ ਜਦ ਤੋਂ ਪੰਡਤ ਪਾੜਿਆ ਨਾ ਬਾੜ ਪਾੜੀਏ ਪੰਡਤ ਨੇ ਜਦ ਤੋਂ ਰਾਜੇ ਨੇ ਪੰਡਤ ਨੂੰ ਬ੍ਰਾਹਮਣ ਨੂੰ ਆਪਣੇ ਨਾਲ ਲੈ ਲਿਆ ਜਦ ਤੱਕ ਪੱਕਾ ਪ੍ਰਬੰਧ ਹੋ ਗਿਆ ਰਾਜੇ ਨੇ ਵੀ ਹੋਣੇ ਧਰਮ ਪੈਦਾ ਹੀ ਹੋ ਸਕਦਾ ਪੱਕਾ ਪ੍ਰਬੰਧ ਕੀਤਾ ਸੀ ਐਸੇ ਸਖਤ ਕਾਨੂੰਨ ਬਣਾਤੇ ਕਿ ਵਿਦਿਆ ਕਿਸੇ ਨੂੰ ਪੜ੍ਹਨ ਨਹੀਂ ਦੇਣੀ ਵਿਦਿਆ ਨਹੀਂ ਪੜ੍ਹਨ ਲਈ ਗਿਆ ਨਹੀਂ ਹੋਊਗਾ ਬੀਜ ਜਿਹੜੇ ਨੇ ਜੇ ਸਕੂਲ ਲਵੇ ਤਾਂ ਉਹਦੇ ਕੰਨ ਸਿਕਾਰ ਟਾਲ ਕੇ ਪਾ ਦੇਣ ਪੱਕੇ ਪ੍ਰਬੰਧ ਕਰਦੇ ਸੀ ਪਰ ਉੱਤੇ ਜਿਹੜਾ ਬੈਠਾ ਹੈ ਕਹੋ ਪਤੰਦਰ ਉਹ ਐਸੀ ਲਾਲ ਤੁਝ ਬਿਨ ਕੌਣ ਕਰੈ ਉਹ ਕਹਿੰਦਾ ਐਸੀ ਲਾਲ ਤੁਝ ਬਿਨ ਕੌਣ ਕਰੈ ਤੇ ਪਲਟਦੀ ਨਾ ਸਾਰੀ ਖੇਡ ਚੱਕ ਕੇ ਸਲਾਮ ਦਾ ਰਾਜ ਕਰਦੇ ਤੇ ਇਸਲਾਮ ਇਹਨਾਂ ਨੂੰ ਕਾਦੇ ਕਹਿੰਦੇ ਤੇ ਹਿੰਦੂ ਸੱਚ ਤੋਂ ਖਿਲਾਫ ਨੇ ਤਾਂ ਕਹਿੰਦੇ ਸੀ ਵੇਦ ਤੋਂ ਖਿਲਾਫ ਨੇ ਉਹ ਵੀ ਅਥਰਵਣ ਵੇਦ ਨੂੰ ਮੰਨਦੇ ਨੇ ਇਸਲਾਮ ਵਾਲੇ ਦਰਗਾਹ ਦੇ ਪੁਜਾਰੀ ਨੇ ਉਹ ਮੂਰਤੀਆਂ ਤੋੜ ਕੇ ਆਏ ਨੇ ਉੱਥੇ ਉਹਨੂੰ ਸਮਝ ਆ ਗਈ ਵੀ ਮੂਰਤੀ ਪੂਜਾ ਗਲਤ ਹੈ ਤਾਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਹੋਏ ਚਰਚਾ ਕੀਤੀ ਉਹਨਾਂ ਨੇ ਇਹਨਾਂ ਨਾਲ ਵੀ ਆਤਮਾ ਦੀ ਗੱਲ ਨਹੀਂ ਫੇਲ ਹੋ ਗਈ ਚਰਚਾ ਫੇਰ ਹਮਲਾ ਕੀਤਾ ਨਾ ਚਰਚਾ ਤਾਂ ਹੋਦੀ ਹੁੰਦੀ ਰਹਿੰਦੀ ਹੈ ਆਖਰ ਜਿੱਤ ਦੀ ਹੋਈ ਸੱਚ ਦੀ ਹਾਰ ਦੀ ਹੋਈ ਝੂਠ ਦੀ ਜੇ ਇਹਨਾਂ ਨੇ ਝੂਠ ਧਰਮ ਜਿਵੇਂ ਹੁਣ ਸਾਡੇ ਸਿੱਖਾਂ ਨੇ ਜੇ ਝੂਠ ਧਰਮ ਸੱਚ ਦਾ ਝੂਠ ਧਰਮ ਬਣਾ ਲਿਆ ਤੇ ਟੁਕੜੇ ਵੀ ਹੋ ਗਏ ਸਾਰੇ ਪੰਥ ਦੇ ਕਿੰਨੇ ਛੜੇ ਨੇ ਐਵੇਂ ਹਿੰਦੁਸਤਾਨ ਟੁਕੜੇ ਹੋ ਗਏ ਰਾਜੇ ਸਾਰੇ ਆਪਸ ਵਿੱਚ ਲੜਨ ਲੱਗੇ ਇਕਤਾ ਭੰਗ ਹੋ ਗਈ ਸੱਚ ਧਰਮ ਇਕਤਾ ਕਰਾਉਂਦਾ ਹੈ ਇਕਤਾ ਸੱਚ ਤੇ ਆ ਕੇ ਹੁੰਦੀ ਹੈ ਵਰਨਾ ਨਹੀਂ ਹੁੰਦੀ ਜਦੋਂ ਸੱਚ ਖੰਡਨ ਹੋ ਵਿਖੰਡਤ ਹੋ ਜਾਏ ਆਪੋ ਆਪਣੀ ਫਿਰ ਚੱਲ ਪੈਂਦੀ ਹੈ ਫਿਰ ਫੁੱਟ ਪੈ ਜਾਂਦੀ ਹੈ ਅਧਰਮ ਹੋ ਜਾਂਦਾ ਸ਼ੁਰੂ ਹੱਕ ਇਨਸਾਫ ਰਹਿਦਾ ਨਹੀਂ ਤੱਕੇਸ਼ਾਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਧਰਮ ਬਣਾ ਦੀ ਰਾਜ ਚਲਾ ਹੈ ਤੱਕੇਸ਼ਾਹੀ ਸ਼ੁਰੂ ਹੋ ਜਾਂਦੀ ਹੈ ਇੱਕ ਦੂਜੇ ਦੇ ਦੁਸ਼ਮਣ ਹੋ ਜਾਂਦੇ ਨੇ ਛੋਟੇ ਜਿਹੇ ਮੁਲਕ ਦਾ ਰਾਜਾ ਆ ਕੇ ਇੱਥੇ ਹਾਵੀ ਹੋ ਗਿਆ ਏਡੇ ਵੱਡੇ ਮੁਲਕ ਤੇ ਕਿਉਂ ਧਰਮ ਸ਼ਰਤਾ ਸੀ ਸੱਚੇ ਇਹਨਾਂ ਦੇ ਇਹਨਾਂ ਨੂੰ ਉਹਨਾਂ ਦਾ ਧਰਮ ਚੰਗਾ ਸੀ ਇਹਨਾਂ ਨਾਲ ਇਸਲਾਮ ਚੰਗਾ ਸੀ ਇਹ ਚਾਹੇ ਇਸਲਾਮ ਨੂੰ ਚੰਗਾ ਕਹਿਣ ਚਾਹੇ ਨਾ ਕਹਿਣ ਝੂਠਾ ਤਾਂ ਸੱਚੇ ਤੇ ਖਰਾਬ ਹੁੰਦਾ ਹੀ ਹੈ ਗੁਰਬਾਣੀ ਨੇ ਇਸ ਗੱਲ ਨੂੰ ਬੋਲਤਾ ਦਿੱਤੀ ਕਬੀਰ ਨੇ ਇਸ ਗੱਲ ਨੂੰ ਬੋਲਤਾ ਦਿੱਤੀ ਨਾਮਦੇਵ ਨੇ ਇਸ ਗੱਲ ਨੂੰ ਬੋਲਤਾ ਦਿੱਤੀ ਕਿ ਹਿੰਦੂ ਨਾ ਤੁਰਕੂ ਕਰ ਨਾ ਦੂਰ ਹਿੰਦੂ ਨਾ ਮੁਸਲਮਾਨ ਮੁਸਲਮਾਨ ਵੀ ਕਵੀ ਹੈ ਪੂਰਾ ਮੁਸਲਮਾਨ ਧਰਮ ਵੀ ਨਹੀਂ ਹੈ ਪਰ ਇਹਨਾਂ ਨਾਲੋਂ ਘੱਟ ਕਬੀਰ ਉਹਨਾਂ ਇਹਨਾਂ ਨਾਲੋਂ ਚੰਗੇ ਕਬੀਰ ਉਹਨਾਂ 'ਚ ਵੀ ਹੈ ਪਰ ਇਹਨਾਂ ਨਾਲੋਂ ਚੰਗੇ ਨੇ ਕਵੀ ਦਾ ਮੂਰਤੀ ਪੂਜ ਕਰੀ ਹੈ ਐਸੀ ਲਾਲ ਤੁਝ ਬਿਨ ਕੌਣ ਕਰੈ ਉਹ ਧਰਮ ਜੇ ਨਾਮ ਉਹਦਾ ਇੱਥੇ ਪਲਟਾ ਨਾ ਵੱਜਦਾ ਤਾਂ ਸੱਚ ਧਰਮ ਦਾ ਪ੍ਰਗਟੇ ਨਹੀਂ ਸੀ ਹੋ ਸਕਣਾ ਨਾਲ ਤਾਂ ਪੱਕੇ ਜਿੰਦੇ ਲਾਤੇ ਸੀ ਇਸਲਾਮ ਆ ਗਿਆ ਪੜ ਲੱਗੇ ਸਾਰੇ ਅੰਗਰੇਜ਼ਾਂ ਨੇ ਜੋਈ ਛੂਟ ਕਰਤੀ ਪੜਨ ਦੀ ਧਰਮ ਦਾ ਨੂੰ ਕੋਈ ਵੀ ਪੜ ਸਕਦਾ ਹੈ ਬਲਕਿ ਉਹਨਾਂ ਨੇ ਤਾਂ ਧਰਮ ਪੜਾਇਆ ਮੁਸਲਮਾਨ ਬਣਾਏ ਧਰਮ ਪੜਾਇਆ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਮੁਸਲਮਾਨ ਬਣਾ ਕੇ ਵੀ ਧਰਮ ਹੈ ਜਾਗਰਤੀ ਧਰਮ ਦੀ ਮੁਸਲਮਾਨ ਆਇਆ ਤੇ ਹੋਈ ਹੈ ਇਹਨਾਂ ਨੇ ਖਤਮ ਕਰਤਾ ਸੀ ਹੁਣ ਵੀ ਇਹਨਾਂ ਨੂੰ ਖਤਰਾ ਹੈ ਨੰਬੀਏ ਦਿਨ ਰਾਤ ਇਹਨੂੰ ਚੈਨ ਕਿਉਂ ਨਹੀਂ ਹੈ ਔਰ ਐਸੇ ਨੂੰ ਕਿਹੜੀ ਗੱਲ ਦਾ ਖਤਰਾ ਹੈ ਜੇ ਸੱਚ ਪ੍ਰਗਟ ਹੋ ਗਿਆ ਅਸੀਂ ਗਏ ਇਹ ਐਸੇ ਦਾ ਇਹਨਾਂ ਨੂੰ ਖਤਰਾ ਜਿੰਨਾ ਆਦਮੀ ਇਹ ਜਿਹੜੇ ਮੰਦਰ ਮੰਦਰ ਬਣਾਈ ਬੈਠੇ ਨੇ ਇਹਨਾਂ ਜੋ ਬਹੁਤਿਆਂ ਨੂੰ ਇਹ ਖਤਰਾ ਹੈ ਬਹੁਤੇ ਐਸੇ ਨੇ ਜਿਹੜੇ ਸੱਚ ਧਰਮ ਦੇ ਵੈਸੇ ਖਿਲਾਫ ਥੋੜੇ ਨੇ ਬਹੁਤੇ ਹੱਕ ਚ ਵੀ ਸੱਚ ਨੇ ਇਹਨਾਂ ਦੇ ਵੀ ਪ੍ਰਚਾਰ ਹੁੰਦੇ ਨੇ ਪਤਾ ਲੱਗਦਾ ਕਪਟੀ ਇਹਨੇ ਨਹੀਂ ਹੁਣ ਕਪਟੀ ਜਿਹੜਾ ਹੈ ਕਪਟ ਕਿੱਥੇ ਹੈ ਕਪਟੀ ਅੱਡ ਬੈਠੇ ਨੇ ਕਪਟੀ ਉਹ ਨੇ ਜਿਹੜੇ ਖਰੀਦ ਰਹੇ ਨੇ ਜਗਾ ਜਗਾ ਸਿੱਖਾਂ ਦੇ ਵਿੱਚ ਖਰੀਦ ਕੇ ਪਾਰੇ ਨੇ ਵੀ ਧਰਮ ਨੂੰ ਸਿੱਖ ਧਰਮ ਦੇ ਜਿਹੜੇ ਲੱਗੇ ਹਨ ਨਾ ਪਿੱਛੇ ਤੇ 2 250 300 ਸਾਲ ਤੇ ਇਹਨੂੰ ਵਿਗਾੜਨ ਉਹਨਾਂ ਨੂੰ ਆਪਣੇ ਖਤਰਾ ਉਹ ਆਰਐਸਐਸ ਗੋਡੀ ਹੈ ਉਹਦੇ ਚ ਸਾਰਿਆਂ ਨੂੰ ਉਹਨੇ ਜ਼ਿੰਮੇਵਾਰੀ ਲਈ ਹੋਈ ਹੈ ਉਹਨੂੰ ਪੈਸਾ ਬੜਾ ਮਿਲਦਾ ਪੈਸਾ ਵਰਤ ਰਹੀ ਹੈ ਰਾਸ਼ਟਰੀ ਸਿੱਖ ਸੰਗਤ ਵੀ ਤਾਂ ਹੀ ਬਣਾਈ ਸੀ 100 ਕਰੋੜ ਚ 50 ਕਰੋੜ ਰੁਪਈਆ ਉਹਨਾਂ ਨੂੰ ਦੇਤਾ ਉਹ ਸਿੱਖ ਰਾਸ਼ਟਰੀ ਸਿੱਖ ਸੰਗਤ ਨੂੰ ਆਪਣੇ ਤਾਂ ਅਸੀਂ ਰਿਐਕਟ ਕਰਤਾ ਸਿੱਖਾਂ ਨੂੰ ਰਿਐਕਟ ਕਰਤਾ ਉਹਦਾ ਮਤਲਬ ਇਹ ਵੀ ਵਿਗਾੜ ਦਈਏ ਧਰਮ ਵੋਟਾਂ ਬਣਾ ਕੇ ਕਰਕੇ ਉਹ ਕਰਕੇ ਹਾਂਜੀ ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਤੇਰੇ ਬਿਨਾਂ ਅਸੀਂ ਕੌਣ ਕਰ ਸਕਦਾ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ ਗਰੀਬ ਨਵਾਜ ਗੁਸਈਆ ਮੇਰਾ ਗਰੀਬਾਂ ਨੂੰ ਨਵਾਜਣ ਵਾਲਾ ਗਰੀਬ ਕੌਣ ਅਸਲ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਦਾਸ ਸਮਝਦਾ ਮਨ ਕਰਕੇ ਉਹ ਗਰੀਬ ਹੈ ਸੰਸਾਰੀ ਤੁਹਾਨੂੰ ਤਾਂ ਹੋਵੇ ਨਾ ਹੋਵੇ ਸੰਸਾਰੀ ਤੁਹਾਨੂੰ ਤਾਂ ਬੁੱਧਦਾ ਹੀ ਨਹੀਂ ਸੰਸਾਰੀ ਤਾਂ ਜਿਹੜਾ ਨਹੀਂ ਪ੍ਰਭਾਵ ਕਰਦਾ ਮਾਥਾ ਛਤਰ ਤਰ ਗੁਸਈਆ ਮਾਲਕ ਹੈ ਉਹ ਮੇਰਾ ਮਾਥਾ ਛਤਰ ਤਰ ਉਹ ਵਡਿਆਈ ਦਿੰਦਾ ਉਹ ਰਾਸ਼ੀ ਰਾਜ ਦਿੰਦਾ ਮਾਥਾ ਛਤਰ ਤਰ ਛਤਰ ਕੀ ਹੈ ਜਦਾ ਨਾਮ ਹੈ ਉਹ ਹੱਥ ਰੱਖ ਲੂਗਾ ਸਿਰ ਤੇ ਉਹਦੀ ਛਤਰ ਛਾਇਆ ਆਪਣੀ ਛਤਰ ਛਾਇਆ ਦੇ ਦਿੰਦਾ ਸੱਚ ਦਾ ਛਤਰ ਦੇ ਦਿੰਦਾ ਉਹ ਦਿੱਤਾ ਹੋਇਆ ਨਾ ਆਪਣੀ ਉਹ ਗੱਲ ਕਰ ਰਿਹਾ ਸੱਜਣ ਰਬਦਾਸ ਕਿਸੇ ਦੀ ਨਹੀਂ ਕਰ ਰਿਹਾ ਮੈਂ ਨਹੀਂ ਚਾਹ ਅੱਜ ਮੈਨੂੰ ਢੀਠ ਤੇ ਉੱਚ ਕਰਤਾ ਸਾਰੇ ਜਿਹੜੇ ਵਿਪਰ ਪ੍ਰਧਾਨ ਨੇ ਡਡੌਤ ਕਰਦੇ ਨੇ ਧਾਰਮਿਕ ਬੁੱਧੇ ਨੇ ਧਾਰਮਿਕ ਨਹੀਂ ਬੰਦੇ ਭਗਤ ਬੁੱਧੇ ਨੇ ਕਿਹਦੀ ਕਿਰਪਾ ਤੇਰੀ ਕਰਪਾ ਤੂੰ ਕਹਦੇ ਡਰਦਾ ਕੋਈ ਕਿਸੇ ਦੀ ਪਰਵਾਹ ਨਹੀਂ ਤੇ ਰਹਾਓ ਜਾ ਕੀ ਛੋਦ ਜਗਤ ਕੋ ਲਾਗਾ ਤਾਂ ਪਰ ਤੂੰ ਹੀ ਜੇ ਜਿਹਨੂੰ ਸਾਰਾ ਸੰਸਾਰ ਕਹਿੰਦਾ ਵੀ ਪਿੱਟ ਦੂਗਾ ਜੇ ਰਵਦਾਸ ਨੂੰ ਕੋਈ ਛੂ ਗਿਆ ਪਿਟਿਆ ਜਾਊਗਾ ਨਾ ਜਗਤ ਨੂੰ ਛੋਦ ਲੱਗਦੀ ਸੀ ਨਾ ਤਾਂ ਪਰ ਤੂੰ ਹੀ ਢਲਾ ਤੂੰ ਉਹਦੇ ਤੇ ਮਿਹਰਬਾਨ ਹੋਏ ਗੱਲ ਕੀ ਹੈ ਤਾਂ ਉਹ ਹੀ ਬੰਦਾ ਕਿਉਂ ਚੁਣਿਆ ਛਤਰ ਧਰ ਨੂੰ ਵੀ ਇਸੇ ਤੇ ਛਤਰ ਧਰਨਾ ਨਾ ਤੈਨੂੰ ਜੋਤ ਲੱਗੀ ਤਾਂ ਤੇਰੇ ਛਤਰ ਨੂੰ ਜੋਤ ਲੱਗੀ ਤੇਰੀ ਕਿਰਪਾ ਉਸ ਤੇ ਹੋਈ ਹੈ ਮੈਨੂੰ ਨਹੀਂ ਸਮਝ ਕਿਉਂ ਹੋਈ ਹੈ ਕਿਰਪਾ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਜਿਹਨੂੰ ਨੀਚ ਬੰਦਿਆ ਹੋਇਆ ਸੀ ਸਿਮਰਤੀਆਂ ਦੇ ਵਿੱਚ ਸਰਕਾਰੀ ਸਰਕਾਰੀ ਬੋਲਤਾ ਪ੍ਰਾਪਤ ਗ੍ਰੰਥ ਨੇ ਸਿਮਰਤੀਆਂ ਉਸ ਵੇਲੇ ਦੀ ਸਰਕਾਰ ਦੀ ਬੋਲਤਾ ਪ੍ਰਾਪਤ ਨੇ ਸਿਮਰਤੀਆਂ ਦੇ ਮੁਤਾਬਕ ਚੱਲਦੀ ਸੀ ਹਕੂਮਤ ਇਹਦਾ ਕਹਿੰਦੇ ਨੇ ਵੀ ਪਰਮੇਸ਼ਰ ਦੇ ਦਰਗਾਹ ਜੋ ਪਰਮਾਰਥ ਨੇ ਸਿਮਰਤੀ ਇਹਦੇ ਖਿਲਾਫ ਤੂੰ ਸਿੱਧਾ ਹੁਕਮ ਸੁਣਾਤਾ ਸਿੱਧਾ ਹੀ ਉਹਦੇ ਖਿਲਾਫਤ ਕਰਤੀ ਤੇ ਸਿਮਰਤੀ ਉਹਦੀ ਕਾਹੂ ਤਾਂ ਨਾ ਡਰਾ ਡਰੇ ਨਹੀਂ ਤੈਨੂੰ ਕਿਸੇ ਦਾ ਇਹਦਾ ਹਮਲਾ ਝੂਠ ਹੈ ਸਿਮਰਤੀ ਉਹਦੀਆਂ ਨੇ ਝੂਠ ਰੁੱਦਾ ਕਰਦਾ ਸਾਰਾ ਪਖੰਡ ਰੁੱਦਾ ਕਰਦਾ ਇਹਨਾਂ ਦਾ ਸਿਮਰਤੀ ਉਹਦਾ ਅਜੋ ਸਿਮਰਤੀਆਂ ਦੇ ਖਿਲਾਫ ਫੇਰ ਹੀ ਬੋਲ ਰਹੇ ਦੇਖੋ ਸਿਮਰਤੀਆਂ ਨੂੰ ਕਿਹੜੇ ਤਰੀਕੇ ਨਾਲ ਬਾਜਣ ਸਿਮਰਤੀਆਂ ਨੂੰ ਬਾਜਣੇ ਗਲਤੀ ਲੱਗੇ ਹੋਇਆ ਆਰਐਸਐਸ ਸਿਮਰ ਦੇ ਨਾ ਕੱਖ ਬਚਣਾ ਹੈ ਜੀ ਜਿੱਥੋਂ ਮਰਜੀ ਜੋਰ ਲਾ ਲਓ ਹੁਣ ਕਿੱਥੋਂ ਬਚਣੀ ਉਹਨੇ ਹੁਣ ਬਚ ਲਈ ਹੁਣ ਤਾਂ ਬੀੜੀ ਹੁਣ ਤਾਂ ਗਾਂ ਤੇ ਗਾਂ ਗੱਲਾਂ ਵਿਕੜੀ ਜਾਂਦੀਆਂ ਨੇ ਨਾਮਦੇਵ ਕਬੀਰ ਤਲੋਚਣ ਸਦਨਾ ਸੈਣ ਤਰੈ ਦੇਖੋ ਨਾਮਦੇਵ ਹੋ ਗਿਆ ਉਹ ਨੀਚ ਹੈ ਕਬੀਰ ਹੋ ਗਿਆ ਉਹ ਨੀਚ ਦੇ ਘਰ ਜਮੇ ਤਲੋਚਣ ਸਦਨਾ ਕਸਾਈ ਹੈ ਸਾਰੇ ਨਾਈ ਹੈ ਸਾਰੇ ਹੀ ਤਰਕੇ ਗਏ ਆਪ ਦਾ ਹੋ ਹੈ ਨਾਮਦੇਵ ਕਬੀਰ ਤਲੋਚਨ ਸਦਰ ਸੈਣ ਪੰਜ ਤਾਂ ਮੇ ਤੋਂ ਪਹਿਲਾਂ ਪਹਿਲਾਂ ਨੇ ਛੇ ਹੋਏ ਆਪ ਹੈ ਕਹਿਰ ਰਵਦਾਸ ਰੇ ਸੰਤੋ ਹਰ ਜੀਉ ਤੇ ਸਭੈ ਸਰਾ ਰਵਦਾਸ ਕਹਿੰਦਾ ਸੰਤੋ ਇਹ ਗੱਲ ਸੁਣ ਲੋ ਮੇਰਾ ਹਰ ਜੀ ਉਹ ਕੁਝ ਵੀ ਕਰ ਸਕਦਾ ਹੈ ਹਰ ਜੀ ਉਹਦਾ ਸਭਾ ਸਾਰਾ ਹੈ ਉਹ ਕੁਝ ਵੀ ਕਰ ਸਕਦਾ ਉਹ ਹਰ ਚੀਜ਼ ਨੂੰ ਸਰ ਕਰ ਸਕਦਾ ਉਹਦੇ ਮੂਰੇ ਨਹੀਂ ਕੁਝ ਵੀ ਚੱਲਦੀ ਕਿਸੇ ਦੀ ਫਤਿਹ ਸਰ ਹੁੰਦਾ ਸਰ ਕਰ ਲੋ ਫਤਿਹ ਕਰ ਲੋ ਸਾਰਿਆਂ ਨੂੰ ਫਤਿਹ ਕਰ ਲੈਂਦਾ ਉਹ ਇਸੇ ਕਰਕੇ ਫਤਿਹ ਵਾਹਿਗੁਰੂ ਦੀ ਬੁਲਾਈ ਹੈ ਖਾਲਸਾ ਵੀ ਉਹਦਾ ਫਤਿਹ ਸਾਰਾ ਸਰ ਸਰ ਕਰਨਾ ਜਿੱਤ ਲੈਣਾ ਸਾਰਿਆਂ ਨੂੰ ਜਿੱਤ ਲੈਂਦਾ ਉਹ ਆ ਸਾਰਾ ਸਭਤੀਆਂ ਦਾ ਰਾਜ ਸਾਰਾ ਤਸਤ ਕਰਤਾ ਜਿੱਤ ਗਿਆ ਖਿਲਾਫ ਚਲਾਤਾ ਕਾਨੂੰਨ ਉਹਦੇ ਸਮਰਤੀ ਉਹਦੇ ਸਾਰੀਆਂ ਸਭਤੀਆਂ ਦੇ ਖਲਾਫ ਬੋਲ ਰਹੀ ਹੈ ਗੁਰਬੋਲੀ ਆਖਰੇ ਦਾ ਝੱਡਾ ਗੱਡਿਆ ਦਾ ਨਿਸ਼ਾਨ ਚੁੱਲ ਗਿਆ ਉਹ ਕੀ ਹੈ ਨਿਸ਼ਾਨ ਜਿਹੜਾ ਅੰਮ੍ਰਿਤਸਰ ਸਾਡੇ ਨਿਸ਼ਾਨ ਗੁਰਦਾਰੇ ਚ ਕੀ ਨੇ ਸਿਮਰਤਿਆਂ ਦੇ ਖਿਲਾਫ ਨਿਸ਼ਾਨ ਨੇ ਸਿਮਰਤਿਆਂ ਦੇ ਖਿਲਾਫ ਨੇ ਨਿਸ਼ਾਨ ਇਹ ਇਸੇ ਗੱਲ ਦੀ ਸੂਲ ਹੁੰਦਾ ਇਹਨਾਂ ਨੂੰ ਕੋਈ ਸਿਮਰਤਿਆਂ ਦੇ ਖਿਲਾਫ ਹੈ ਸਾਰੀ ਉਹ ਬਣੀ ਇਹਦੀ ਉਧਾਰ ਮੋੜੀ ਦੀ ਇਹਨਾਂ ਨੇ ਸਿਮਰਤਿਆਂ ਦੇ ਖਿਲਾਫ ਨਾ ਬੋਲੇ ਰਣਜੀਤ ਸਿੰਘ ਬਣ ਕੇ ਇਸੇ ਦੀ ਧਾਰ ਹੁਣ ਮੋੜਦੇ ਨੇ ਇਹਨਾਂ ਨੂੰ ਵੀ ਇਹਨੂੰ ਰਾਜ ਦੇ ਦਿਓ ਸਿੱਖਾਂ ਨੂੰ ਰਾਜ ਦੇ ਕੇ ਇਹਨਾਂ ਤੇ ਆ ਜਿਹੜਾ ਹਥਿਆਰ ਹੈ ਧਰਮ ਦਾ ਇਹਦਾ ਮੂੰਹ ਦੂਏ ਪਾਸੇ ਨੂੰ ਬੋਲ ਦੋ ਸੰਸਾਰੀ ਰਾਜ ਦੇ ਦਿਓ ਫਿਰ ਆਪ ਵੀ ਨਾਲ ਰੱਖੋ ਰਣਜੀਤ ਸਿੰਘ ਨੂੰ ਰਾਜ ਦੇ ਕੇ ਆ 200 ਸਾਲ ਇਹਨਾਂ ਨੇ ਗੜਬੜ ਕਰ ਲਈ 150 ਸਾਲ ਪਹਿਲਾਂ ਸਿਮਰਤੀਆਂ ਪਹਿਲਾਂ ਖਾਲਸੇ ਦੇ ਨਾਲ ਵੀ ਖਾਲਸਾ ਖਤਮ ਕਰਾਇਆ ਵਿਰੁੱਧ ਹੋ ਕੇ ਰਜੀਤ ਸਿੰਘ ਬੜੇ ਫਿਰ ਇਧਰ ਆ ਰਹੇ ਇਹ ਕਿਸੇ ਵੇਲੇ ਕਿੱਧਰ ਆ ਰਣ ਝੂਠੇ ਇਹਨਾਂ ਦਾ ਕੋਈ ਤਵਾਰ ਨਹੀਂ ਹੈ ਪਹਿਲਾਂ ਸਰਕਾਰ ਨਾਲ ਰਲ ਕੇ ਲਖਪਤ ਹਸਪਤਾਲ ਨੇ ਸਰਵਰ ਵੜ ਕੇ ਵੇਚੇ ਖਤਮ ਕੀਤਾ ਜਦ ਇਹ ਤੇ ਰਾਜ ਹੋ ਗਿਆ ਫਿਰ ਰਜੀਤ ਸਿੰਘ ਦੇ ਪੈਰਾਂ ਸਿੱਖਾਂ ਦੇ ਪੈਰਾਂ ਜਾ ਵੜੇ ਫਿਰ ਇਹਨਾਂ ਨਾਲ ਵੜ ਕੇ ਇਹਨਾਂ ਨੂੰ ਰਾਜ ਦੇ ਕੇ ਹਮਾਇਤੀ ਹੋ ਗਏ ਫਿਰ ਦੂਏ ਪਾਸੇ ਫਿਰ ਯਾਨੀ ਸਿੱਖੀ ਤੋਂ ਖਿਲਾਫ ਜਾਣਾ ਇਹਨਾਂ ਨੇ ਚਾਰਾ ਕੋਈ ਵਰਤਣ ਚਾਹੇ